ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਪ੍ਰਭ ਕੀ ਉਸਤ ਹੁਣ ਆਪਣੀ ਗੱਲ ਛੱਡ ਕੇ ਹੁਣ ਸੰਤ ਵੀ ਗੁਰਸਿੱਖਾਂ ਨਾਲ ਹੋ ਗਏ ਕਹਿੰਦੇ ਮੈਂ ਤਾਂ ਉਸਤ ਕਰਦਾ ਹਾਂ ਹੈ ਸੰਤ ਮੀਤ ਤੁਸੀਂ ਵੀ ਪ੍ਰਭ ਕੀ ਉਸਤ ਕਰੋ ਮੇਰੀ ਨਾ ਕਰਿਓ ਕਿਤੇ ਮੇਰੀ ਉਸਤ ਨਾ ਕਰਨ ਲੱਗ ਜਾ ਮੇਰੀ ਖੇਪ ਵੀ ਮੈਨੂੰ ਬਣਾ ਲਓਗੇ ਤੇ ਕਹਾਂ ਇੱਥੇ ਰੋਕਤਾ ਇੱਕਦਮ ਗੱਲ ਕਾਇ ਬੈਠੇ ਨਾਨਕ ਨਵੀਂ ਖੇਪ ਹਮਾਰੀ ਇੱਥੋਂ ਕਦੇ ਸੰਗਤ ਇੱਧਰ ਨੂੰ ਟੁੱਟ ਪਵੇ ਜੇ ਇੱਧਰ ਡੈਮ ਦਾ ਪਾਣੀ ਟੁੱਟ ਗਿਆ ਖੂਚ ਚ ਡੁੱਬ ਜਾਣਗੇ ਸਾਰੇ ਹੀ ਬੇੜਾ ਕਰ ਕੱਲਣਗੇ ਆਪਣਾ ਪ੍ਰਭ ਕੀ ਉਸਤਤ ਕਰੋ ਸੁਰਤ ਬੀਤ ਕਰੋ ਸੁਰਤ ਬੀਤ ਪ੍ਰਭ ਦੀ ਉਸਤਤ ਕਰੋ ਤੁਸੀਂ ਪ੍ਰਭ ਤੁਹਾਡੇ ਅੰਦਰ ਹੈ ਸਭ ਦੇ ਸਾਵਧਾਨ ਹੋ ਕੇ ਕਰਿਓ ਕਦੇ ਉੱਤੋਂ ਉੱਤੋਂ ਪ੍ਰਭ ਦੀ ਕਰੀ ਜਾ ਉਧਰੋਂ ਮੇਰੇ ਦੀ ਸ਼ਰਧਾ ਰੱਖੋ ਇਕਾਗਰ ਚੀਜ਼ ਬਹੁਤ ਖਤਰਨਾਕ ਗੱਲ ਹੈ ਇੱਕ ਇੱਕ ਗੱਲ ਬੜੀ ਸਾਵਧਾਨੀ ਨਾਲ ਸੁਣਨ ਵਾਲੀ ਹੈ ਗੁਰਬਾਣੀ ਦੀ ਸਾਵਧਾਨ ਹੋ ਕੇ ਕਰਿਓ ਕਿਤੇ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਕਰਦੇ ਰਹੋ ਸਾਵਧਾਨ ਇਕਾਗਰ ਚੀਤ ਹੋ ਕੇ ਜਰਾ ਵੀ ਤੁਹਾਡੇ 'ਚ ਇਕਾਗਰਤਾ ਭੰਗ ਨਾ ਹੋਈ ਹੋਵੇ ਮੇਰੇ ਤੇ ਨਾ ਤੁਸੀਂ ਕਿਤੇ ਰੱਖ ਲਿਓ ਸੂਈ ਥੋੜੀ ਬਹੁਤੀ ਵੀ ਮੇਰੇ ਵਰਗੇ ਆਪ ਬਣੋ ਜੈ ਜਾ ਮੈਂ ਕੀਤਾ ਇਹ ਜਾ ਆਪ ਕਰ ਲੋ ਉਹ ਕੁਝ ਫਾਇਦਾ ਹੈ ਜੇ ਸੂਈ ਹਿੱਲ ਗਈ ਨਾ ਮਨ ਵਾਲੀ ਮੇਰੇ ਵੱਲ ਨੂੰ ਇੱਛਾ ਹੋ ਗਈ ਡੁੱਬ ਜਾਓਗੇ ਫਿਰ ਮੈਂ ਕਿਉਂ ਕੋਬੜਨਾ ਸਾਵਧਾਨ ਇਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਹੋਤ ਨਿਧਾਨ ਸੁਖਮਣੀ ਬਨਾ ਵਿੱਚ ਸੁਖ ਬੜੀ ਨਹੀਂ ਹੈ ਨੰਨਾ ਨੰਨਾ ਬੋਲਣਾ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਬਣੀ ਦਾ ਬਣਾ ਹਾਂ ਸਾਹਿਬ ਸੋਨੇ ਹਾਂ ਹੋਟਲ ਨਾਲੇ ਕੁਆਂਟਲ ਨੇ ਬਣ ਹਣੇ ਜੀ ਸੁਖ ਮਨੀ ਸਹਿ ਕੁਆਂਟਲਾਂ ਚ ਸਭ ਗੋਬਿੰਦ ਗੁਣ ਨਾਮ ਸੁਖ ਮਨੀ ਮਨਾਂ ਵਿੱਚ ਸੁਖ ਪੈਦਾ ਕਰਨ ਵਾਲੀ ਬਾਣੀਆਂ ਹੈ ਸਾਰੀ ਗੁਰਬਾਣੀਆਂ ਸੁਖ ਮਨਾਂ ਸੁਖ ਪੈਦਾ ਕਰਨ ਵਾਲੀ ਸੁਖ ਮਨੀ ਸੁਖ ਸਹਿਜ ਸੁਖ ਮਨੀ ਉਹਦੇ ਸੁਖ ਕਿਹਾ ਸੁਖ ਮਨੀ ਸਹਿਜ ਕਰਤਾ ਸਹਿਜ ਹੀ ਸੁਖ ਹੈ ਜੇ ਮਨ ਟਿਕਿਆ ਹੈ ਸੁਖ ਹੈ ਜੇ ਸੁਖ ਹੈ ਤਾਂ ਟਿਕਿਆ ਹੋਇਆ ਸਹਿਜ ਸੁਖ ਦੋ ਇਕੱਠੇ ਆਏ ਨੇ ਲਫ਼ਜ਼ ਬਹੁਤ ਜਗ੍ਹਾ ਗੁਰਬਾਣੀ 'ਚ ਸਹਿਜ ਆਉਂ ਸੁਖ ਹੁੰਦਾ ਸਹਿਜ ਆ ਸੁਖ ਇੱਕ ਸਿੱਕੇ ਦੇ ਦੋ ਪਹਿਲੂ ਨੇ ਜੇ ਕੋਈ ਟਿਕਿਆ ਤਾਂ ਸੁਖ ਹੈ ਜੇ ਸੁਖਾ ਟਿਕ ਗਿਆ ਹੋਇਆ ਜੇ ਟਿਕਿਆ ਨਹੀਂ ਹੋਇਆ ਮਨ ਸੁਖ ਹੈ ਜੀ ਬੇਜਾਨ ਦੁੱਖ ਹਾਂ ਬੇਜਾਨ ਦੁੱਖ ਬੇਜਾਨ ਦੁੱਖ ਉੱਥੇ ਸੁਖੜੀ ਸੁਖ ਉੱਥੇ ਸੁਖੜੀ ਸਹਿਜ ਇੱਥੇ ਸੁਖ ਨਹੀਂ ਵਰਤਿਆ ਸਹਿਜ ਵਰਤਿਆ ਹੈ ਭਗਤ ਮਨਾ ਭਗਤ ਜਾਂ ਕੇ ਮਨ ਦਸ਼ਾ ਇਹ ਆਖਰੀ ਅਸਪਦੀ ਉੱਥੇ ਸਭ ਪਹਿਲੀ ਹੈ ਦੋਹਾਂ ਦਾ ਦੇਖੋ ਵਿਚਾਲੇ ਵਿਚਾਲੇ ਇਹ ਗੱਲ ਆਈ ਹੋਈ ਜਿੱਥੇ ਵੀ ਤੁਸੀਂ ਦੇਖੋਗੇ ਵਿਚਾਲੇ ਵਿਚਾਲੇ ਕੀ ਕਿਸ ਤਰੀਕੇ ਨਾਲ ਗੁਰਬਾਣੀ ਦਾ ਵਿਊ ਰਚਿਆ ਹੋਇਆ ਬੜੀ ਦੇਖਣ ਵਾਲੀ ਗੱਲ ਹੈ ਸੁਖੋੜੀ ਸਾਜ ਗੋਬਿੰਦ ਗੁਣ ਨਾਮ ਅੱਛਾ ਗੋਬਿੰਦ ਆ ਗਿਆ ਉਤੇ ਅੰਮ੍ਰਿਤ ਪ੍ਰਭ ਆ ਗਿਆ ਇੱਥੇ ਗੋਬਿੰਦ ਆ ਗਿਆ ਗੱਲ ਉਹੀ ਹੈ ਉਤੇ ਪ੍ਰਭ ਦੀ ਜਗ੍ਹਾ ਇੱਥੇ ਗੋਬਿੰਦ ਆ ਗਿਆ ਪੰਕਤੀ ਬਿਲਕੁਲ ਉਹੀ ਹੈ ਅਰਥ ਬਿਲਕੁਲ ਉਹੀ ਦੇ ਲਬਦ ਬਦਲਤੇ ਸੁਖਮਨੀ ਸਾਹਿਬ ਗੋਬਿੰਦ ਗੁਣ ਨਾਮ ਜਿਸ ਵਾਰ ਬਸੇ ਸੋ ਹੋਤ ਨਿਦਾਨ ਗੋਬਿੰਦ ਗੁਣ ਨਾਮ ਗੁਣ ਆ ਗਿਆ ਇੱਥੇ ਲਬਦ ਨੂੰ ਗੋਬਿੰਦ ਕੇ ਜਿਹੜੇ ਗੁਣ ਨੇ ਹੀ ਨਾਮ ਗੋਬਿੰਦ ਕੇ ਗੁਣ ਗਾਵੋ ਸਾਧੋ ਜਿਹੜੇ ਗੋਬਿੰਦ ਦੇ ਗੁਣ ਨੇ ਹੀ ਨਾਮ ਇਹਦੇ ਵਿੱਚ ਹੀ ਗਿਆਨ ਨਾਮ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਹੋਤ ਨਿਦਾਨ ਜਿਸ ਮਨ ਬਸੇ ਜਿਹਦੇ ਮਨ ਦੇ ਵਿੱਚ ਗੁਣ ਬਸ ਜਾਣ ਬਸਣਾ ਕੀ ਆ ਗੁਣ ਬਸਣਾ ਗੋਬਿੰਦ ਦੇ ਗੁਣ ਨੇ ਜਿਹੜੇ ਗੋਬਿੰਦ ਦੇ ਗੁਣ ਹੀ ਮਨ ਧਾਰਨ ਕਰ ਲੈ ਗੋਬਿੰਦ ਦਾ ਲਿਪਤ ਰਹਿੰਦਾ ਮਾਇਆ ਤੇ ਇਹ ਵੀ ਅਲਪਤ ਹੋ ਜਵੇ ਗੋਬਿੰਦ ਗੁਣ ਨਾਮ ਨਾਮ ਜਿਸ ਮਨ ਬਸੇ ਸੋ ਹੋਤ ਨਿਧਾਨ ਜਿਸ ਮਨ ਬਸੇ ਜਿਹਦੇ ਵਿੱਚ ਮਨ ਦੇ ਵਿੱਚ ਬਸ ਜਾਣ ਗੁਣ ਉਹ ਮਨ ਨਿਧਾਨ ਹੋ ਜਾਂਦਾ ਖਜ਼ਾਨਾ ਬਣ ਜਾਂਦਾ ਗੁਣਾਂ ਦਾ ਖਜ਼ਾਨਾ ਬਣ ਜਾਂਦਾ ਉਹ ਨਿਧਾਨ ਖਜ਼ਾਨੇ ਨੂੰ ਕਹਿੰਦੇ ਨੇ ਗੁਣ ਨਿਧਾਨ ਗੁਣ ਤੇ ਨਹੀਂ ਪਾਇਓ ਜਾ ਕੋ ਕਿਰਪਾ ਭਾਰੀ ਤੂੰ ਸਾਹਿਬ ਗੁਣੀ ਨਿਧਾਨ ਜਿਹੜਾ ਗੁਣ ਨਿਧਾਨ ਸਾਹਿਬ ਹੋ ਜਾਂਦਾ ਸਾਹਿਬ ਗੁਣੀ ਨਿਧਾਨ ਬਣ ਜੂਗਾ ਹਾਂ ਸੋ ਹੋ ਤਾ ਨਿਧਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਰਬ ਇੱਛਾ ਤਾਂ ਕਿ ਪੂਰਨ ਹੋਏ ਤੁਸੀਂ ਸਭ ਇੱਛਾ ਪੂਰੀ ਹੋ ਜਾਂਦੀ ਹੈ ਇੱਛਾ ਕੋ ਰਹਿੰਦੀ ਹੋਈ ਨਹੀਂ ਪਹਿਲਾਂ ਇੱਛਾ ਰੋਕੀ ਹੋਈ ਸੀ ਪਹਿਲਾਂ ਮਨ ਮਾਇਆ ਤਾਂ ਰੋਕਿਆ ਹੈ ਜੀ ਫਿਰ ਫਿਰ ਖੁੱਲਾ ਚਲਦਾ ਖਰਗਾ ਤਾਂ ਖੜਤਾ ਛੁੱਟੇ ਜੋ ਪੱਲਾ ਦਾ ਫਿਰ ਉਹ ਇੱਛਾ ਕਰਦਾ ਹੀ ਨਹੀਂ ਪਹਿਲਾਂ ਇੱਛਾ ਤਾਂ ਰੋਕਿਆ ਸੀ ਫਿਰ ਇੱਛਾ ਕਰਦਾ ਹੀ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਪ੍ਰਧਾਨ ਪੁਰਖ ਪੁਰਖਾਂ ਜੋ ਪ੍ਰਧਾਨ ਹੋ ਕੇ ਪ੍ਰਗਟ ਸਭ ਲੋਏ ਸਾਰੇ ਹੋ ਉਹ ਸਾਰੇ ਅਲਗਾਲੇ ਜਿੰਨੀਆਂ ਵੀ ਮੱਤਾਂ ਦੇ ਲੋਏ ਦਾ ਮਤਲਬ ਇੱਥੇ ਮੱਤ ਹੈ ਹਰ ਇੱਕ ਮੱਤ ਵਿੱਚ ਗਿਆਨ ਹੈ ਜਿੰਨੀਆਂ ਉਸ ਵੇਲੇ ਬੱਤਾਂ ਹੁੰਦੀਆਂ ਨੇ ਆਲੇ ਦਾਲੇ ਉਹਦੇ ਸੰਪਰਕ ਤੇ ਉਹਨਾਂ ਨੂੰ ਰੋਸ਼ਨੀ ਦਿੰਦਾ ਪ੍ਰਗਟ ਸਭ ਉਹਨਾਂ ਰੋਸ਼ਨੀ ਦੇ ਵਿੱਚ ਵੱਡੀ ਰੋਸ਼ਨੀ ਦੇ ਤੌਰ ਤੇ ਪ੍ਰਗਟ ਹੋ ਜਾਂਦਾ ਪ੍ਰਗਟ ਸਭ ਲੋਏ ਸਾਰਿਆਂ ਦੇ ਵਿੱਚ ਵੱਡੀ ਰੋਸ਼ਨੀ ਕਰਦਾ ਜੇ ਵੱਡੀ ਰੋਸ਼ਨੀ ਵਾਲਾ ਕੋ ਬਲਬ ਜਗ ਹੋਵੇ ਸੂਰਜ ਨਿਕਲਿਆ ਤਾਰੇ ਹੁੰਦੇ ਨੇ ਛੋਟੇ ਬੜੇ ਫਿਰ ਚੰਦਰਮਾ ਵੀ ਹੁੰਦਾ ਤੇ ਸੂਰਜ ਨਿਕਲਿਆ ਸਾਰਿਆਂ ਨੂੰ ਸਾਰਿਆਂ ਨੂੰ ਲੋਕ ਕਰ ਸਾਰਿਆਂ ਦੀ ਰੋਸ਼ਨੀ ਬਦਲ ਲੱਗਣ ਦੀ ਹਾਂਜੀ ਸਭ ਤੇ ਉੱਚ ਪਾਏ ਅਸਥਾਨ ਬਹਰ ਨਾ ਹੋਵੇ ਆਵਣ ਜਾਣ ਸਭ ਤੇ ਉੱਚ ਪਾਏ ਅਸਥਾਨ ਸਭ ਤੇ ਉੱਚੇ ਅਸਥਾਨ ਤੇ ਪਹੁੰਚ ਜਾਂਦਾ ਉਦੋਂ ਉੱਚਾ ਅਸਥਾਨ ਨਹੀਂ ਹੁੰਦਾ ਗੁਰਬਾਣੀ ਦੀ ਸੋਚੀ ਤੋਂ ਉੱਪਰ ਅਸਥਾਨ ਕੋਈ ਨਹੀਂ ਪ੍ਰਭ ਗਿਆਨ ਤੇ ਉੱਪਰ ਅਸਥਾਨ ਕੋਈ ਨਹੀਂ ਆਤਮ ਦਰਸ਼ੀ ਤੋਂ ਉੱਪਰ ਅਸਥਾਨ ਕੋਈ ਨਹੀਂ ਜੀਵਨ ਮੁਕਤੀ ਤੋਂ ਉੱਪਰ ਚਾਰ ਪਦਾਰਥਾਂ ਤੋਂ ਉੱਪਰ ਸਥਾਨ ਕੋਈ ਨਹੀਂ ਜੀਵਨ ਮੁਕਤੀ ਤੋਂ ਉੱਪਰ ਚਾਰ ਨਾਮ ਹੈ ਜੀਵਨ ਮੁਕਤੀ ਤੋਂ ਉੱਪਰ ਜੋ ਹੈ ਕੁਝ ਹਾਂ ਸਭ ਦੇ ਉੱਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਨ ਜਾਨ ਸਭ ਤੋਂ ਉੱਚਾ ਜਿਹਨੂੰ ਨਾਮ ਨਾਲ ਜੁੜ ਕੇ ਜੋ ਵਿਆਖਿਆ ਕਰ ਰਿਹਾ ਹੈ ਨਾਮ ਦਾ ਵਿਖਿਆਨ ਕਰ ਰਿਹਾ ਉੱਚ ਸਥਾਨ ਸਭ ਤੋਂ ਉੱਚ ਪਾਏ ਅਸਥਾਨ ਬਹੁਤ ਨਾ ਹੋਵੇ ਆਉਣ ਜਾ ਬਹੁਤ ਨਾ ਹੋਣ ਨਹੀਂ ਉਹਦਾ ਜਨਮ ਹੋ ਸਕਦਾ ਬਹੁਤ ਨਾ ਹੋਵੇ ਉਹ ਜਿਹੜਾ ਇੱਕ ਜਨਮ ਮਿਲਣਾ ਨਾ ਮੁਕਤੀ ਵਾਲਿਆਂ ਨੂੰ ਉਹ ਇਹਨੂੰ ਨਹੀਂ ਮਿਲਦਾ ਉਹ ਜਿਹੜੇ ਰਲ ਬੈਠੇ ਨੇ ਨਾ ਲੋਡ ਪੈਣ ਤੇ ਆ ਸਕਦੇ ਨੇ ਇੱਥੇ ਜਾਂ ਜ਼ਿਆਦਾ ਹੀ ਲੋਡ ਪੈ ਜਾਂਦੀ ਹੈ ਫਿਰ ਛੰਟਵਾਂ ਕੋਲ ਆਉਂਦਾ ਉੱਥੋਂ ਸੈਨਾਪਤੀ ਉਹ ਫਿਰ ਉਹਨਾਂ ਦੇ ਵੀ ਹੁੰਦਾ ਉਹਨਾਂ ਨੂੰ ਇੱਕ ਜਨਮ ਲਾਣਾ ਪੈਂਦਾ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਹਰ ਤਨ ਖਾਟ ਚਲਾ ਜਨ ਸੋਏ ਉਹ ਜਾਣੇ ਥੋਂ ਉਹ ਵਿਅਕਤੀ ਇਥੋਂ ਹਰ ਤਨ ਖੱਟ ਕੇ ਜਾਂਦੇ ਨੇ ਹਾਂ ਨਾਨਕ ਜਿਸੇ ਪ੍ਰਾਪਤ ਹੋਏ ਨਾਨਕਾਂ ਨੇ ਜਿਹਨੂੰ ਪ੍ਰਾਪਤ ਹੋ ਕੋਈ ਲੁੱਟ ਕੇ ਥੋੜੀ ਲੈ ਜੂਗਾ ਵੀ ਫੌਜ ਬਣਾ ਲਈ ਜਿਆਦਾ ਚੇਲੇ ਵਧਾਉਣ ਦੀ ਲੋੜ ਨਹੀਂ ਹੈ ਕਿਉਂਕਿ ਹਰ ਤਾਂ ਖੱਟਣ ਵਾਲੀ ਚੀਜ਼ ਹੈ ਡਾਕਾ ਮਾਰਨ ਵਾਲੀ ਗੱਲ ਹੈ ਨਹੀਂ ਜੇ ਤੁਸੀਂ ਡਾਕਾ ਮਾਰ ਲਓਗੇ ਜ਼ਿਆਦਾ ਆਦਮੀ ਹੋ ਜਾਓਗੇ ਤੁਸੀਂ ਹਰ ਤਾਂ ਜ਼ਿਆਦਾ ਲੁੱਟ ਕੇ ਲੈ ਜਾਓਗੇ ਤਾਂ ਗਾਹਾਂ ਥੋੜਾ ਸਰਕਾਰਾ ਹੋ ਜਾਊਗਾ ਬਹੁਤੇ ਵਧਾਉਣ ਦੀ ਲੋੜ ਨਹੀਂ ਹੈ ਜਿਹਨੂੰ ਪ੍ਰਾਪਤ ਦਰਗਾਹ ਤੋਂ ਹੁੰਦਾ ਉਹ ਖੜ ਸਕਦਾ ਫਿਰ ਲੋੜ ਕੀ ਹੈ ਬਾਕੀ ਭੀੜ ਕਰਨ ਦੀ ਕੀ ਲੋੜ ਹੈ ਸਾਨੂੰ ਭੀੜ ਕਰਨ ਦੀ ਕੀ ਲੋੜ ਹੈ ਉਹਦਾ ਜਿੱਥੇ بارش ਵੀ ਹੁੰਦੀ ਹੋਵੇ ਜਦੋਂ ਦੇਖੋ ਪੈਸੇ ਵੀ ਸੁੱਟਦਾ ਹੋਵੇ ਤੇ ਜਿੰਨੇ ਥੋੜੇ ਚੁਗਣ ਵਾਲੇ ਹੋਣ ਉਹ ਚੰਗਾ ਤੋਂ ਬਹੁਤੇ ਹੋਣ ਬਹੁਤ ਦੇ ਦੂਏ ਨੂੰ ਧੱਕੇ ਦੇ ਜਾਣਗੇ ਫਿਰ ਹਾਂਜੀ ਨਾ ਕਿਸੇ ਪ੍ਰਾਪਤ ਹੋਏ